ਪੰਜਾਬੀ ਸਾਹਿਤ ਨੂੰ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲੇ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਨਵੀਆਂ-ਨਵੀਆਂ ਕਲਮਾਂ ਨੂੰ ਮੈਂ ਤੁਹਾਡੇ ਸਾਹਮਣੇ ਕਰਦਾ ਹਾਂ ਅਤੇ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਤੁਸੀਂ ਇਸ ਉਪਰਾਲੇ ਨੂੰ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਬਾਬਾ ਮੇਰ ਕਰੇ ਇਹ ਸਿਲਸਿਲਾ ਐਵੇਂ ਚੱਲਦਾ ਰਹੇਗਾ ਪੰਜਾਬੀ ਸਾਹਿਤਿਕ ਮੰਚ ਸੁਣਨ ਵਾਲੇ ਇੱਕ ਇੱਕ ਪੰਜਾਬੀ ਦਾ ਮੈਂ ਰਣੀ ਰਹਾਂਗਾ ਦੋਸਤੋ ਅਗਰ ਤੁਸੀਂ ਮੇਰਾ ਚੈਨਲ ਸੁਣਦੇ ਹੋ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੁਣ ਮੈਂ ਤੁਹਾਡੀ ਮੰਗ ਤੇ ਲੜੀਵਾਰ ਨਾਵਲ ਵੀ ਤੁਹਾਨੂੰ ਸੁਣਾਇਆ ਕਰਾਂਗਾ ਇਸ ਲੜੀ ਦੀ ਸ਼ੁਰੂਆਤ ਮੈਂ ਆਪਣੇ ਆਪ ਵਿੱਚ ਇੱਕ ਅਨੋਖੇ ਨਾਵਲ ਮੱਖੀਆਂ ਤੋਂ ਕਰ ਰਿਹਾ ਹਾਂ ਸੁਖਵੀਰ ਸਿੰਘ ਸੂਹੇ ਅੱਖਰ ਦੇ ਇਸ ਨਾਵਲ ਦੀ ਤਾਰੀਫ ਬੋਲ ਕੇ ਨਹੀਂ ਕੀਤੀ ਜਾ ਸਕਦੀ ਤੁਸੀਂ ਸੁਣੋਗੇ ਤੇ ਮਹਿਸੂਸ ਕਰੋਗੇ ਕੱਲ ਮੈਂ ਇਸ ਦਾ ਪਹਿਲਾ ਭਾਗ ਅਪਲੋਡ ਕਰਾਂਗਾ ਆਸ ਹੈ ਕਿ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਾਂ ਦੋਸਤੋ ਹਰੇਕ ਵੀਡੀਓ ਜੋ ਤੁਸੀਂ ਦੇਖਦੇ ਹੋ ਉਸ ਤੇ ਥੱਲੇ ਜਾ ਕੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਾਈਕ ਵਾਲਾ ਬਟਨ ਵੀ ਜ਼ਰੂਰ ਦਬਣਾ ਸਮੂਹ ਪੰਜਾਬੀਆਂ ਕੋਲੋਂ ਪਿਆਰ ਤੇ ਹੌਸਲੇ ਦੀ ਉਡੀਕ ਵਿੱਚ ਤੁਹਾਡਾ ਦੀਪ ਜਗਦੀਪ ਰੱਬ ਰਾਖਾ